ਕੇ ਰੋਂਦੀ ਅੱਗੇ ਹੱਸਦੀ ਗਈ ਸੀ ਤੇ ਹੱਸਦੀ ਆਈ ਸੀ ਤੇ ਹੁਣ ਰੋਂਦੀ ਜਾਂਦੀ ਹੈ ਤੇ ਰਾਹ ਗੁਰੂ ਗੋਬਿੰਦ ਸਿੰਘ ਜੀ ਖੇਡਦੇ ਤੇ ਜਾਂਦਿਆਂ ਹੁਣ ਨਹੀਂ ਆਖਿਆ ਰਾਣਾ ਗੁਰੂ ਮੁੰਡਿਆਂ ਦੀ ਖੇਡਣ ਦੀ ਆਏ ਹੁਣ ਗਾਂ ਲੰਘ ਗਈ ਹੈ ਜਾ ਕੇ ਗੁਰੂ ਦੇ ਦਰਬਾਰ ਵਿੱਚ ਮੱਥਾ ਟਿਕਾਇਆ ਸਤਿਗੁਰੂ ਪੁੱਛਦੇ ਨੇ ਕੀ ਗੱਲ ਹੈ ਮਾਈ ਸੱਚੇ ਪਾਤਸ਼ਾਹ ਮੈਂ ਲੁੱਟੀ ਗਈ ਗਰੀਬ ਨਾ ਜੀ ਮੈਂ ਤੇਰੇ ਦਰਬਾਰ 'ਚ ਪੁੱਤਰ ਦੀ ਦਾਤ ਲਈ ਸੀ ਘਰ ਗਈ ਆ ਸੁੱਤਾ ਆਇਆ ਚੁੱਕਿਆ ਤੇ ਵੇਖ ਲੋ ਬੀਬੀ ਬਣੀ ਹੋਈ ਹੈ ਸੱਤੇ ਪਾਸ਼ਾ ਹੱਸ ਕੇ ਕਹਿੰਦੇ ਹਾਂ ਬੋਹੀ ਮਾਈ ਵੇਖਾ ਕੁੜੀ ਹੈ ਕਿ ਮੁੰਡਾ ਦੇਖਿਆ ਤੇ ਮੁੰਡਾ ਬਣਿਆ ਮਾਈ ਫੇਰ ਖੁਸ਼ ਹੋ ਗਈ ਲੈ ਕੇ ਬੱਚੇ ਨੂੰ ਫੇਰ ਵਾਪਸ ਆ ਜਾਂਦੀ ਏ ਅੱਗੇ ਰੋਂਦੀ ਜਾਂਦੀ ਸੀ ਤੇ ਖਿਆਲ ਨਾ ਕੀਤਾ ਤੇ ਹੁਣ ਫੇਰ ਵੇਖ ਕੇ ਨਾ ਗੁਰੂ ਗੋਬਿੰਦ ਸਿੰਘ ਵਾਲਾ ਦੇਖੀ ਦੀ ਇਹ ਨਾਣਾ ਮੁੰਡਾ ਗੁਰੂਆਂ ਵਰਗਾ ਅਜੇ ਵੀ ਮੁੰਡਿਆ ਦੀ ਖੇਦੀ ਜਾਂਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਹੈ ਕੋਈ ਮਾਈ ਕਦੇ ਕੁੜੀ ਚੁਗਦੀ ਐ ਲੈ ਜਾਂਦੀ ਐ ਕਦੇ ਕੁੜੀ ਚੁਗਦੀ ਐ ਲੈ ਜਾਂਦੀ ਸੱਜਣਾ ਘਰ ਗਏ ਤੇ ਫੇਰ ਕੁੜੀ ਬਣ ਗਈ ਤਿੰਨ ਵਾਰੀ ਮੈਂ ਨਹੀਂ ਕਹਿ ਰਿਹਾ ਮਹਾਰਾਜ ਜੀ ਬਾਣ ਵਿੱਚ ਹੁਕਮ ਆਇਆ ਰਾਜਾ ਨੇ ਨਹੀਂ ਜਾਣੀ ਤੇਰੀ ਤੇਰੀਆਂ ਸੰਭਾ ਕੀ ਹੋ ਚੇਰੀ ਹੱਥੋਂ ਜਾਏ ਤੇ ਆਵਾ ਰੋਗ ਜਾਏ ਸੋ ਹੱਥਾ ਪਸਤੋ ਹੋਏ ਹੋਸ ਉਜਰ ਉਜਰ ਹੋਏ ਸੋ ਬਥਾ ਜਾਂਦੇ ਖੜਕਰ ਫਾਦੇ ਕੂਆ ਖੂਬ ਤੇ ਵੇਖ ਆਵਾ ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਕਰਾਵਾ ਤੇ ਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਿਖਾਰੀ ਖੜ ਮੁਲਕ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਖਾਰੀ ਇਹ ਸ਼ਰਖਾਂ ਨੇ ਮੇਰੇ ਸਤਿਗੁਰੂ ਲੋਕੀ ਗੁਰੂ ਨੂੰ ਆਣਾ ਹੀ ਸਮਝਦੇ ਨੇ ਜੈ ਸਿੰਘ ਤੇ ਰਾਜਾ ਹੋ ਗਿਆ ਮਰੀਦ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਤੇ ਰਾਣੀ ਕਹਿੰਦੀ ਏ ਰਾਣਾ ਸੱਤਾ 8 ਸਾਲਾਂ ਦਾ ਇਹ ਰਾਣਾ ਜਿਹੜਾ ਗੁਰੂ ਇਹ ਵੀ ਕਿਹੜੀ ਗੱਲ ਹੈ ਸਤਰਾ ਦੇ ਗਿਆਰਤ ਜਿੰਨੀ ਗਈ ਥੱਲੇ ਪਾਸ਼ਾ ਜੈ ਸਿੰਘ ਰਾਜੇ ਦੇ ਘਰ ਚਰਨ ਪਾਉਂਦੇ ਤੇ ਰਾਣੀ ਕਹਿੰਦੀ ਏ ਮੈਂ ਤਾਂ ਗੁਰੂ ਮੰਨਾਂਗੀ ਜੇ ਮੇਰੀ ਗੋਦੀ ਵਿੱਚ ਆ ਕੇ ਬੈਠਗਾ ਮੈਨੂੰ ਪਛਾਣ ਲਏਗਾ ਤੇ ਮੈਂ ਤਾਂ ਸਮਝਾਂਗੀ ਇਹ ਵੀ ਗੁਰੂ ਹੈ ਰਾਣੀ ਨੇ ਗੋਲੀਆਂ ਵਰਗੇ ਕੱਪੜੇ ਪਾ ਲਏ ਨੇ ਗੋਲੀਆਂ ਨੂੰ ਸਾਦਕ ਸਦ ਕੇ ਰਾਣੀਆਂ ਵਰਗੇ ਕੱਪੜੇ ਪਵਾ ਦਿੱਤੇ ਨੇ ਸੋਹਣੇ ਸੋਹਣੇ ਤੇ ਜਦੋਂ ਆਏ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਕਰਮਾਲੇ ਜੀ ਫੜ ਕੇ ਨਾ ਤੇ ਕੰਧਾਂ ਨੂੰ ਝਾੜੀ ਛੱਡੀ ਉਹਨਾਂ ਨੂੰ ਵਿਖਾ ਵਿਖਾ ਕੇ ਵੀ ਖੜੇ ਗੋਲੀ ਹੈ ਉਹ ਜਿਹੜੀ ਬਣਾਈ ਹੈ ਨਾ ਮਾਇਆ ਉਹਨੂੰ ਮਾਇਆ ਵਿੱਚ ਪਰਮਾਉਣਾ ਚਾਹੁੰਦੀ ਹੈ ਜਿਹਦੀ ਮਾਇਆ ਬਣਾਈ ਹੋਈ ਹੈ ਨਾ ਉਹਨੂੰ ਮਾਇਆ ਵਿੱਚ ਪਰਮਾਉਣਾ ਚਾਹੁੰਦੀ ਹੈ ਵਖਾ ਦਿੱਤਾ ਕਿ ਗੁਰੂ ਨੂੰ ਪਤਾ ਲੱਗ ਗਿਆ ਵੀ ਇਹ ਗੋਲੀ ਹੈ ਤੇ ਸਾਥੀ ਰਾਣੀ ਤੇ ਗੋਲੀਆਂ ਦਾ ਰੂਪ ਧਾਰਿਆ ਆ ਤੇ ਜਾ ਕੇ ਗੋਲੀਆਂ ਦੇ ਵਿੱਚ ਬਹਿ ਗਈ ਸੱਚੇ ਪਾਤਸ਼ਾਹ ਪਰਮ ਤੋਂ ਉੱਠੇ ਨੇ ਹੱਥ ਵਿੱਚ ਛੋਟੀ ਫੜੀ ਛੜੀ ਉਹ ਛੜੀ ਜਿਹੜੀ ਉਹ ਗੁੰਗੇ ਦੇ ਸਿਰ ਦੇ ਉੱਤੇ ਧਰ ਕੇ ਤੇ ਗੀਤਾ ਦਾ ਅਰਥ ਕਰਵਾਇਆ ਸੀ ਜੇ ਛੜੀ ਦੀ ਕਿਰਪਾ ਨਾਲ ਉਹ ਹੌਲੀ ਜੀ ਲੈ ਕੇ ਉੱਠ ਖੇਲੇ ਤੇ ਜੈਰ ਸਿੰਘ ਪੁੱਛਿਆ ਕਿ ਕਿੱਥੇ ਚੱਲੇ ਹੋ ਅਹ ਜੀ ਇੱਥੇ ਹੀ ਆ ਚੱਲੇ ਤੇ ਕਿਤੇ ਵੀ ਨਹੀਂ ਉੱਠ ਕੇ ਨਾ ਉੱਥੇ ਚਲੇਗਾ ਜਿੱਥੇ ਬੀਬੀਆਂ ਬਿਠੀਆਂ ਸਨ ਉਹ ਛੋਟੀ ਸਿਰ ਤੇ ਧਰਦੇ ਜਾਂਦੇ ਨੇ ਤੇ ਕਹਿੰਦੇ ਨੇ ਆਵੀ ਨਹੀਂ ਰਾਣੀ ਆਵੀ ਨਹੀਂ ਰਾਣੀ ਆਵੀ ਨਹੀਂ ਰਾਣੀ ਕਈ ਜਾਂਦੇ ਨੇ ਕਹਿੰਦੇ ਨੇ ਆਵੀ ਨਹੀਂ ਰਾਣੀ ਆਵੀ ਨਹੀਂ ਰਾਣੀ ਤੇ ਜਿੱਥੇ ਸੀ ਨਾ ਰਾਣੀ ਗੋਲੀ ਬਣ ਕੇ ਬੈਠੀ ਹੋਈ ਉੱਥੇ ਜਾ ਕੇ ਨਾ ਤੇ ਰਾਣੀ ਦੀ ਗੋਦ ਵਿੱਚ ਬੈਠ ਕੇ ਕਹਿੰਦੇ ਨੇ ਮਾਤਾ ਜੀ ਕੋ ਹੁਣ ਸ਼ੱਕ ਤੇ ਨਹੀਂ ਨਾ ਰਹਿ ਗਿਆ ਤੁਹਾਡੇ ਦਿਲ ਵਿੱਚ ਤੇ ਮਾਤਾ ਦੀਆਂ ਭੁੱਪੀ ਨਿਕਲ ਗਈਆਂ ਵੀ ਉਹ ਕਮਲਿਆ ਮਣਾ ਤੂੰ ਇਹਨੂੰ ਅਜਾ ਸਮਝ ਆਸਾ ਗੁਰੂ ਛਾਤੀ ਨਾਲ ਲਾ ਲਿਆ ਸੱਤੇ ਪਾਤਸ਼ਾਹ ਮੈਂ ਭੁੱਲ ਗਈ ਲੋਕੋ ਗੁਰੂ ਦੇ ਉੱਤੇ ਸ਼ਰਧਾ ਰੱਖਿਆ ਕਰੋ ਗੁਰੂ ਨੂੰ ਅਜਾਣਾ ਨਾ ਸਮਝਿਆ ਕਰੋ ਅਸੀਂ ਅੱਜ ਕੱਲ ਸਮਝਨੇ ਆ ਗੁਰੂ ਅਜਾਣਾ ਸੋ ਇਸੇ ਤਰ੍ਹਾਂ ਦੇ ਕਹੋ ਤੱਕ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਆਨੰਦਪੁਰ ਸਾਹਿਬ ਆਪਣਾ ਪਟਨੇ ਸਾਹਿਬ ਜੀ ਕਰਦੇ ਸਨ ਇਧਰੋਂ ਫੇਰ ਹੁਕਮਨਾਮਾ ਚਲਾ ਗਿਆ ਸਭਾ ਦਾ ਕਿ ਤੁਸੀਂ ਹੁਣ ਪੰਜਾਬ ਨੂੰ ਆ ਜਾਓ ਤੇ ਮਾਮਾ ਕਿਰਪਾਲ ਜੀ ਉਸ ਵਕਤ ਨਾਲ ਸਨ ਸਾਰਾ ਜਥਾ ਜਿਸ ਵਕਤ ਉਥੋਂ ਤੁਰਦਾ ਹੁਣ ਵਿਰਾਗੀ ਹੋਈ ਇਹ ਸੰਗਤ ਤੇ ਅਰਦਾਸ ਕਰਦੀ ਹੈ ਵੀ ਸੱਜੇ ਪਾਸ਼ਾ ਨਾ ਜਾਓ ਆਖਰ ਕਰਦਿਆਂ ਕਰਦਿਆਂ 6 ਮੀਲ ਦੇ ਪਾਸੇ ਦਾਨਾਪੁਰ ਖਟੇਸ਼ਾ ਜਿਹੜਾ ਹੁਣ ਬੜੀ ਵੱਡੀ ਮਿਲਟਰੀ ਦੀ ਛਾਉਣੀ ਹੈ 6 ਮੀਲ ਪਿੰਡਾਂ ਫੱਤੇ ਪਾਤਸ਼ਾਹ ਆ ਗਿਆ ਤੇ ਨਾਲ ਹੀ ਇਸੇ ਤਰ੍ਹਾਂ ਸੰਗਤਾਂ ਆ ਗਈਆਂ ਵੀ ਚਲੋ ਛੀਆਂ ਮੀਲਾ ਤੋਂ ਫੇਰ ਵਾਪਸ ਆ ਜਾਾਂਗੇ ਉੱਥੇ ਡੇਰੇ ਲਾ ਦਿੱਤੇ ਤੇ ਦਾਨਾਪੁਰ ਵੀ ਦੇ ਦਵਾਲੇ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਜਿਹੜੇ ਐਸ ਵਕਤ ਗੋਬਿੰਦ ਰਾਏ ਦੇ ਸਰੂਪ ਵਿੱਚ ਹਨ ਉਹਨਾਂ ਇੱਥੇ ਦਰਸ਼ਨ ਦਿੱਤੇ ਹਨ ਗੁਰੂ ਪਾਵਨਾ ਕਰਕੇ ਲੋਕੀ ਦਰਸ਼ਨ ਕਰਨ ਵਾਸਤੇ ਆਏ ਸਭ ਸੰਗਤਾਂ ਆਪਣੇ ਹਿੱਤ ਅਨੁਸਾਰ ਜੀ ਹੁਣ ਦੇਖੋ ਸਤਿਗੁਰਾਂ ਦੇ ਅੱਗੇ ਆਪਣੀ ਆਪਣੀ ਸ਼ਰਧਾ ਅਨੁਸਾਰ ਸਾਰੇ ਕੁਝ ਨਾ ਕੁਝ ਲੈ ਕੇ ਆਉਂਦੇ ਨੇ ਸੰਗਤਾਂ ਲੈ ਕੇ ਕਈ ਪ੍ਰਕਾਰ ਦੇ ਫਲ ਤੇ ਹੋਰ ਕਈ ਚੀਜ਼ਾਂ ਲੈ ਕੇ ਆ ਕੇ ਮੱਥਾ ਟੇਕਦੀਆਂ ਨੇ ਮਨੋ ਕਾਮਨਾਵਾਂ ਪੂਰੀਆਂ ਕਰਾਉਂਦੀਆਂ ਹਨ ਗੁਰੂ ਦਰਬਾਰ ਵਿੱਚੋਂ ਇੱਕ ਫਿਰਦ ਦੀ ਮਾਈ ਨੂੰ ਪਤਾ ਲੱਗਾ ਵੀ ਸਤਗੁਰ ਆਏ ਨੇ ਤੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਤੇ ਮੈਂ ਵੀ ਦਰਸ਼ਨ ਕਰ ਹਾਂ ਮਨ ਵਿੱਚ ਵਿਚਾਰ ਕਰਦੀ ਹੈ ਤੇ ਮੈਂ ਦਰਸ਼ਨ ਕਰਨ ਤੇ ਜਾਵਾਂਗੀ ਪਰ ਮੇਰੇ ਕੋਲ ਤੇ ਚੀਜ਼ ਕੋਈ ਨਹੀਂ ਮੈਂ ਭੇਟਾ ਕੀ ਦਿਆਂਗੀ ਜਾ ਕੇ ਵਿਚਾਰ ਕਰਦੀ ਏ ਕਿ ਖਾਲੀ ਅੱਥੀ ਜਾਈਏ ਗੁਰੂ ਕੋਲੋਂ ਤੇ ਖਾਲੀ ਅੱਥੀ ਆ ਜਾਈਦਾ ਤੇ ਕੁਝ ਲੈ ਕੇ ਜਾਈਏ ਤੇ ਕੁਝ ਫਿਰ ਲੈ ਕੇ ਆਈਏ ਘਰ ਦੇ ਭਾਂਡੇ ਖੋਲੇ ਖੋਲਦਿਆਂ ਖੋਲਦਿਆਂ ਨੂੰ ਇੱਕ ਭਾਂਡੇ ਵਿੱਚ ਥੋੜੇ ਜਿਹਾ ਖਿਚੜੀ ਦੇ ਦਾਣੇ ਲੱਭਾ ਖਿਚੜੀ ਚੌਲ ਤੇ ਦਾਲ ਰਲੀ ਉਹਨੂੰ ਖਿਚੜੀ ਕਹਿੰਦੇ ਉਹ ਸਾ ਵਿਚਾਰ ਕੀਤੀ ਚਲੋ ਇਹ ਵੀ ਚੰਗਾ ਹੋਇਆ ਮੇਰੇ ਘਰ ਕੁਝ ਵੀ ਨਹੀਂ ਸੀ ਖਰੇ ਕਿੱਥੇ ਲੁਕੇ ਪਏ ਰਹੇ ਨੇ ਇਹਨਾਂ ਖਿਚੜੀ ਦੇ ਦਾਣੇ ਨੂੰ ਮੈਂ ਰਿੰਨ ਨਹੀਂ ਆ ਉਹਨੇ ਇੱਕ ਪਤੀਲੇ ਵਿੱਚ ਪਾ ਕੇ ਖਿਚੜੀ ਤੇ ਵਿੱਚ ਪਾਣੀ ਪਾ ਕੇ ਤੇ ਅੱਗ ਬਾਲ ਕੇ ਚੁੱਲ੍ਹੇ 'ਤੇ ਤੇ ਥੱਲੇ ਅੱਗ ਢਾ ਦਿੱਤੀ ਤੇ ਕੋਲ ਬਹਿ ਕੇ ਤੇ ਮਾਲਾ ਫੇਰ ਦਈਏ ਤੇ ਨਾਲੇ ਕੜਛੀ ਫੇਰ ਦਈਏ ਤੇ ਸਿਮਰਨ ਕਰ ਦਈਏ ਕੋਲ ਬਹਿ ਕੇ ਖਿਚੜੀ ਨਹੀਂ ਜਿੱਕੇ ਚੰਗੀ ਤਰ੍ਹਾਂ ਉਹ ਜਿਹੜਾ ਭਾਂਡਾ ਚੁੱਲ੍ਹ ਤੇ ਧਰੀਏ ਨਾ ਉਹ ਸੇਕ ਨਾਲ ਕਾਲਾ ਹੋ ਜਾਂਦਾ ਮਾਤਾ ਨੇ ਖਿਚੜੀ ਦੇਣ ਕੇ ਨਾ ਤੇ ਪਲਟ ਕੇ ਦੂਜੇ ਚੰਗੇ ਭਾਂਡੇ ਵਿੱਚ ਪਾ ਲਈ ਤੇ ਸੋਹਣਾ ਚਿੱਟਾ ਰਮਾਲਾ ਲੈ ਕੇ ਉਹਦੇ ਉੱਤੇ ਪਾ ਲਿਆ ਤੇ ਹੱਥ ਤੇ ਧਰ ਕੇ ਖਿਜਰੀ ਤੇ ਸਹਿਬ ਸ਼੍ਰੀ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਜਦੋਂ ਚੱਲਦੀ ਆ ਤੁਰੀ ਤੁਰੀ ਤੁਰੀ ਤੁਰੀ ਜਾਂਦੀ ਤੇ ਵੇਖਿਆ ਕਿ ਜਿੱਥੇ ਸੰਗਤ ਬੈਠੇ ਉੱਥੇ ਪਹੁੰਚ ਗਈ ਤੇ ਜਿਹੜਾ ਕਦੇ ਨਾ ਆਇਆ ਹੋਵੇ ਸੰਗਤ 'ਚ ਉਹਨੂੰ ਇਹ ਨਹੀਂ ਪਤਾ ਵੀ ਮੱਥਾ ਕਿੱਥੇ ਟੇਕਣਾ ਹੈ ਇੱਥੇ ਵੀ ਕਈ ਵਾਰ ਵੇਖਿਆ ਵੀ ਜਿਹੜੇ ਆਉਂਦੇ ਨੇ ਇਧਰ ਉਧਰ ਝਾਕਦੇ ਨੇ ਤੇ ਮੱਥਾ ਕਿੱਥੇ ਟੇਕੀਏ ਕਿਉਂ ਅੱਗੇ ਪਤਾ ਨਹੀਂ ਨਾ ਹੁੰਦਾ ਦਰਸ਼ਨ ਨਹੀਂ ਕੀਤਾ ਉਹਨੂੰ ਮਾਏ ਨੂੰ ਨਹੀਂ ਸੀ ਪਤਾ ਵੀ ਸਤਗੁਰ ਖੇੜਾ ਪਰ ਸਿਆਣਾ ਬੰਦਾ ਜਿਹੜਾ ਉਹ ਆਪਣੀ ਸਮਝ ਨਾਲ ਸਮਝ ਆਂਦਾ ਵੀ ਉਹ ਜਿੱਥੇ ਚੌਰ ਹੁੰਦੀ ਹੈ ਤੇ ਜਿੱਥੇ ਅੱਗੇ ਮੱਥੇ ਟੇਕਦੇ ਨੇ ਉਹ ਹੀ ਥਾਂ ਮੱਥਾ ਟੇਕਣ ਵਾਲਾ ਮਾਤਾ ਨੇ ਸਾਰੀ ਸੰਗਤ ਦਾ ਦਰਸ਼ਨ ਕੀਤਾ ਕਹਿੰਦੀ ਮੈਂ ਹੁਣ ਮੱਥਾ ਕਿਹਨੂੰ ਟੇਕਾਂ ਮਨ ਵਿੱਚ ਵਿਚਾਰ ਕਰਦੀ ਉਹ ਜਿਹੜਾ ਸਾਰੇ ਨਾਲ ਬੈਠਾ ਨਾ ਸਾਹਮਣਾ ਜਿਹਦੇ ਅੱਗੇ ਭੇਟਾ ਦੇ ਢੇਰ ਲੱਗੇ ਨੇ ਉਹ ਹੀ ਗੁਰੂ ਹੋਣਾ ਜਿਹਨੂੰ ਸਾਰੇ ਜਾ ਕੇ ਮੱਥਾ ਟੇਕ ਤੇ ਕਹਿੰਦੀ ਨਾਲੇ ਉਹਦਾ ਜਿਹੜਾ ਵੀ ਦੁਨੀਆ ਨਾਲ ਰਲਦਾ ਉਹ ਤੇ ਦੁਨੀਆ ਨਾਲ ਉਹ ਵੀ ਸੁੰਦਰ ਜਾਪਦਾ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਸੱਤੇ ਪਾਤਸ਼ਾਹ ਜਦੋਂ ਕੋਈ ਕਿਸੇ ਸਟੇਸ਼ਨ ਤੇ ਇੱਕ ਬੰਦਾ ਲੀਡਰ ਆਉਂਦਾ ਹੈ ਨਾ ਤੇ ਉਹਨੂੰ ਉਹਦੀ ਸਮਝੋ ਸਵਾਗਤ ਵਾਸਤੇ ਉਹਦੇ ਵਾਸਤੇ ਅੱਗੇ ਪੰਜ ਸੱਤ ਬੰਦੇ ਖਲੋਤੇ ਹੁੰਦੇ ਨੇ ਹੱਥ 'ਚ ਫੁੱਲਾਂ ਦੇ ਹਾਰ ਹੁੰਦੇ ਨੇ ਉਹ ਜਦੋਂ ਉਤਰਦਾ ਤੇ ਉਹਦੇ ਗਲ ਫੁੱਲਾਂ ਦਾ ਹਾਰ ਪਾ ਦਿੰਦੇ ਨੇ ਤੇ ਫਿਰ ਨਾਲੇ ਜਿੰਦੇ ਬਾਤ ਦੇ ਨਾਲੇ ਲਾਉਂਦੇ ਨੇ ਤੇ ਫਿਰ ਉਹ ਪੰਜ ਸੱਤ ਹੁੰਦੇ ਨੇ ਦਸ ਹੋਰ ਸੁਣ ਸੁਣ ਕੇ ਕੋਲ ਆ ਜਾਂਦੇ ਨੇ ਇਹ ਇੱਕ ਖਿੱਚ ਪੈਂਦੀ ਉਹਨਾਂ ਨੂੰ ਸੁਣਨ ਨਾਲ ਪਰ ਮੈਂ ਅੱਖੀ ਤੱਕਿਆ ਸਤਿਗੁਰੂ ਪ੍ਰਤਾਪ ਸਿੰਘ ਵਾਲੀਏ ਦੋ ਜਹਾਨ ਜੇ ਕਦੀ ਕਿਸੇ ਬਾਜ਼ਾਰ ਵਿੱਚ ਕੱਲਿਆਂ ਵੀ ਲੰਘਣਾ ਨਾ ਜੇ ਪਲੇਟਫਾਰਮ ਤੇ ਆ ਕੇ ਕੱਲਿਆਂ ਵੀ ਉਤਰਦਾ ਨਾ ਤੇ ਜਿੱਥੋਂ ਦੀ ਲੰਘਣਾ ਨਾ ਲੋਕਾਂ ਉੱਚੀਆਂ ਆਡੀਆਂ ਕਰਕੇ ਵੇਖਣਾ ਸੁੰਦਰ ਮੁਖ ਵਾਲਾ ਕੌਣ ਤੁਰਿਆ ਜਾਂਦਾ ਜਿਹੜਾ ਸਾਰੀ ਦੁਨੀਆ ਨਾਲੋਂ ਸੋਹਣਾ ਤੁਰਿਆ ਇਹਦੀ ਹਾਰ ਦੂਜਿਆਂ ਨਾਲੋਂ ਵੱਖਰੀ ਹੈ ਜਿਹਦੀ ਤਕਣੀ ਦੁਨੀਆ ਨਾਲੋਂ ਵੱਖਰੀ ਹੈ ਜਿਹਦੇ ਤਰਸ਼ਨਾ ਵਿੱਚ ਦੁਨੀਆ ਦੁਨੀਆ ਨਾਲੋਂ ਬਹੁਤ ਹੀ ਅਟਰੈਕਸ਼ਨ ਹੈ ਖਿੱਚ ਹੈ ਉਹ ਬਗੈਰ ਲਾਲੇ ਲਾਣ ਤੋਂ ਬਗੈਰ ਫੁੱਲਾਂ ਦੇ ਹਾਰ ਲਿਆਉਣ ਤੋਂ ਜਦੋਂ ਕੋਈ ਵੀ ਸੋਥੇ ਹੁੰਦਾ ਫੇਰ ਵੀ ਪਲੇਟਫਾਰਮ ਵਾਲੇ ਲੋਕਾਂ ਖਿੱਚਿਆ ਮਗਰ ਤੁਰਿਆ ਹੋਣਾ ਕਿਉਂਕਿ ਮੇਰੇ ਸਤਿਗੁਰਾਂ ਦੇ ਦਰਸ਼ਨ ਵਿੱਚ ਆ ਕਰ ਸਕਦਾ ਹੋ ਸਕਦੀ ਹੈ ਉਹ ਕਹਿੰਦੀ ਹੈ ਇਹਦੇ ਦਰਸ਼ਨਾਂ ਵਿੱਚ ਦੁਨੀਆ ਦੇ ਦਰਸ਼ਨਾਂ ਨਾਲ ਸਵਾਦ ਹੈ ਇਹਨੂੰ ਵੇਖ ਜਾਂਦੇ ਤੇ ਮੈਨੂੰ ਠੰਡ ਪੈਂਦੀ ਹੈ ਨੂੰ ਲੋਕੀ ਮੱਥਾ ਟੇਕਦੇ ਨੇ ਫਿਰ ਵਿਚਾਰ ਕਰਦੀ ਇਹਦੇ ਮੈਂ ਲੈ ਕੇ ਕੀ ਆਈ ਆ ਉਹਦੇ ਅੱਗੇ ਤੇ 36 ਪ੍ਰਕਾਰ ਦੇ ਭੋਜਨ ਤਾਂ ਨੇ ਲਵਨਾਦ ਤੇ ਮਿਸ਼ਟਾਨ ਕਈ ਪ੍ਰਕਾਰ ਦੇ ਭੋਜਨ ਨੇ ਤੇ ਮੈਂ ਜੇ ਦੋ ਦਾਣੇ ਖਿਚੜੀ ਦੇ ਜਾ ਕੇ ਤਰੇ ਤੇ ਮੇਰੀ ਬਿਸਤੀ ਕਰਨਗੇ ਲੋਕ ਮੁਖੌਰ ਕਰਨਗੇ ਹਾਸੋ ਹੀ ਨਹੀਂ ਗੱਲ ਹੋ ਜਾਏਗੀ ਮੇਰੀ ਕਹਿੰਦੀ ਇਹ ਨਾ ਮੈਂ ਬਿਸਤੀ ਕਰਾਵਾਂ ਤੇ ਨਾ ਮੈਂ ਜਾ ਕੇ ਮੱਥਾ ਟੇਕਾਂ ਤੇ ਨਾ ਮੈਂ ਖਿਚੜੀ ਚਰਨਾ ਚਰਪਣ ਕਰਾਂ ਕਹਿੰਦੀ ਇਹ ਦਰਸ਼ਨ ਹੀ ਕਰਨਾ ਸੀ ਦਰਸ਼ਨ ਕਰ ਲਿਆ ਹੁਣ ਮੈਂ ਵਾਪਸ ਤੁਰ ਜਾਣੀ ਆ ਪਾਸ ਪਾਤਸ਼ਾਹ ਅੱਜ ਤਰ੍ਹਾਂ ਬੈਠੇ ਨੇ ਮਾਤਾ ਨੇ ਮਨ ਬਣਾ ਲਿਆ ਕਿ ਮੈਂ ਇੱਥੋਂ ਵਾਪਸ ਹੋ ਜਾ ਪਰ ਘਟ ਘਟ ਕੇ ਅੰਦਰ ਕੀ ਜਾਣਤ ਪੁਰੇ ਕੀ ਪੀਰ ਪਛਾਣਤ ਅੰਦਰ ਜਾਣੀ ਮੇਰਾ ਸਤਿਗੁਰੂ ਵਿਚਾਰ ਕਰਦਾ ਉਹ ਮੇਰੇ ਕੋਲ ਹੁਣ ਮਾਂ ਬਣ ਕੇ ਖਿਜੜੀ ਲੈ ਕੇ ਆਈ ਸੀ ਕਿ ਹੁਣ ਇਹ ਵਾਪਸ ਲੈ ਕੇ ਤੁਰ ਜਾਏਗੀ ਇਹ ਨਹੀਂ ਹੋ ਸਕਦਾ ਕਿ ਖਿਜੜੀ ਵਾਪਸ ਲੈ ਜਾਏ ਹਜ਼ੂਰ ਸੱਚੇ ਪਾਤਸ਼ਾਹ ਨੇ ਆਖੇ ਤਰ੍ਹਾਂ ਪੰਜ ਨੇਤਰ ਜਿਹੜੇ ਖੋਲੇ ਕੋਲ ਇੱਕ ਸਿੱਖ ਬੈਠਾ ਉਸ ਨੂੰ ਹੁਕਮ ਕੀਤਾ ਕੀ ਆਖਿਆ ਇਹਦੇ ਜਰਨੋਂ ਵੇਖਿਆ ਸਤਿਗੁਰਾਂ ਅੱਖਾਂ ਜਿਗਰੀ ਬੁਲਾ ਨਾ ਆਓ ਮਾਈ ਜਿਹੜੀ ਖਲੋਤੀ ਉਹਨੂੰ ਬੁਲਾ ਕੇ ਸਾਡੇ ਕੋਲ ਲੈ ਹਾਂਜੀ ਮੈਂ ਇਹ ਗੱਲਾਂ ਅੱਖੀ ਵੇਖੀਆਂ ਨੇ ਔਰ ਤੁਸਾਂ ਵੀ ਵੇਖੀਆਂ ਜਦੋਂ ਮੇਰਾ ਅਕਾਲ ਪੁਰਖ ਵਾਲੀਏ ਦੋ ਜਹਾਨ ਸਤਿਗੁਰੂ ਪ੍ਰਤਾਪ ਪ੍ਰਤਾਪ ਸਿੰਘ ਜੀ ਬੈਠੇ ਉਹਦੇ ਸੰਗਤ ਦੀਵਾਨ 'ਚ ਤੇ ਕਈ ਵਾਰੀ ਉਹਨਾਂ ਐ ਹੱਥ ਕਰਨਾ ਤੇ ਆਖਣਾ ਓ ਸਿੱਖ ਨੂੰ ਬੁਲਾ ਕੇ ਲਿਆਓ ਸਾਰੀ ਸੰਗਤ ਨੇ ਵੇਖਿਆ ਕਿ ਉਹ ਭਾਗਾ ਵਾਲਾ ਸਿੱਖ ਹੈ ਜਿਹਨੂੰ ਸਤਿਗੁਰ ਬੁਲਾਉਣ ਜਾ ਰਿਹਾ ਜੀ ਕਰਦਾ ਸਾਰਿਆਂ ਨਾਲ ਸਰਗੁਰਾਂ ਨਾਲ ਦਰਸ਼ਨ ਗੱਲਾਂ ਕਰੀਏ ਪਰ ਉਹ ਜਿਹੜਾ ਭਾਗਾ ਵਾਲਾ ਜਿਹਨੂੰ ਸਤਿਗੁਰ ਆਪ ਬੁਲਾਉਂਦਾ ਹੈ ਇਹ ਸਰਗੁਰ ਜਿਨ੍ਹਾਂ ਦੇ ਦਰਸ਼ਨ ਕਰਦੇ ਹੋ ਮੈਂ ਮਹੰਤ ਤੇਗ ਸਿੰਘ ਕਰੀ ਵਾਲੇ ਜਿਹੜੇ ਹੁੰਦੇ ਸਨ ਉਹਨਾਂ ਦੀ ਮਾਂ ਫਿਰਦ ਸਰਗੁਰਾਂ ਨੂੰ ਕਹੀ ਦੀ ਬੜੀ ਸ਼ਰਧਾ ਸੀ ਇਹ ਸਰਗੁਰ ਜਿਨ੍ਹਾਂ ਦੇ ਹੁਣ ਦਰਸ਼ਨ ਕਰਦੇ ਹੋ ਉਦੋਂ ਬਾਬਾ ਜੀ ਦੇ ਰੂਪ ਵਿੱਚ ਹੁੰਦੇ ਸਨ ਉਦੋਂ ਸਰਗੁਰ ਨਹੀਂ ਸਨ ਉਦੋਂ ਬਾਬਾ ਜੀ ਦੇ ਰੂਪ ਵਿੱਚ ਹੁੰਦੇ ਸਨ ਸਾਥੀ ਜੀ ਨੇ ਇਹਨਾਂ ਨੂੰ ਮਾਤਾ ਦੇ ਕੋਲ ਭੇਜਿਆ ਵੀ ਤੁਸੀਂ ਚਲੇ ਜਾਓ ਸਾਡੇ ਕੋਲ ਆਪ ਕੋਲ ਵਕਤ ਨਹੀਂ ਤੁਸੀਂ ਜਾਓ ਦਰਸ਼ਨ ਦੇ ਆਓ ਸੰਗਤ ਆਈ ਦਰਸ਼ਨ ਕਰਨ ਵਾਸਤੇ ਇਹਨਾਂ ਦੇ ਸਭ ਸੰਗਤ ਬੈਠੀ ਏ ਮਾਈ ਨੇ ਮਾਲਾ ਫੜੀ ਹੋਈ ਏ ਤੇ ਇਹ ਨੂੰ ਜਾ ਕੇ ਮੰਜੇ ਤੇ ਬੈਠੇ ਨੇ ਤੇ ਮਾਤਾ ਵੀ ਥੱਲੇ ਇਹਨਾਂ ਦੇ ਕੋਲ ਮੰਜੇ ਤੇ ਬੈਠੀ ਰਹੀ ਏ ਮੰਜੇ ਤੋਂ ਥੱਲੇ ਇਹਨਾਂ ਦੇ ਕੋਲ ਕਰਨਾ ਸਟਾਰਟ